ਚੌਪਈ ਸੁਨੋ ਰਾਜ ਕੁਾਰੇ ਇੱਕ ਬਾਤਾ ਤ੍ਰੀ ਤ੍ਰਿਤਰ ਜੋ ਕੀਐ ਵਿਖਿਆਤਾ ਪਸ਼ਚਿਮ ਦਿਸ਼ਾਵਤੀ ਇੱਕ ਨਗਰੀ ਹੰਸ ਮਾਲਨੀ ਨਾਮ ਜਗਰੀ ਹੰਸ ਸੈਣ ਦੇ ਰਾਜ ਮੇ ਹੰਸ ਪ੍ਰਭਾ ਜਾ ਕੀ ਤ੍ਰੀਏ ਰਾਜੈ ਰੂਪਵਾਨ ਗੁਣਵਾਨ ਉਜਿਆਰੀ ਜਾਹਿਰ ਲੋਕ ਚੌਧੂ ਪਿਆਰੀ ਤਹਾ ਇੱਕ ਸ਼ਾਹ ਸੁਤਾ ਮਾਨਾ ਬਹੁਰ ਜੀਤ ਜੇ ਨਿਰਖ ਸਮਾਨਾ ਜੋਬਨ ਭਇਓ ਅਦਿਕ ਤੇਹ ਜਬਹੀ ਬਹੁਤ ਸਾਥ ਵਿਹਾਰਤ ਤਬਹੀ ਇੱਕ ਦਿਨ ਭੇਸ ਪੁਰਖ ਕੋ ਧਾਰ ਨਿਜ ਪਦ ਸਾਥ ਕਰੀ ਬਹੁਰਾਰੇ ਲਾਤ ਮੁਸ਼ਟ ਕੇ ਕਰਤ ਪ੍ਰਹਾਰ ਸੋ ਤੇ ਨਾਰ ਨਾ ਸਕੈ ਵਿਚਾਰ ਤਾਸੋ ਲਰ ਕਾਜੀ ਪਹਿ ਗਈ ਲੈ ਲਾਮ ਪਿਆਦਨ ਸੰਗ ਆਈ ਐਂਚ ਪਤਹਿ ਲੈ ਤਾਹ ਸਿਧਾਈ ਕੋ ਦਵਾਰ ਕਾਜੀ ਜਿਹ ਠਾਈ ਪਿਆਦਨ ਪਾ ਤੇ ਥਿਰ ਕਰ ਦਿਨ ਕਹ ਗਈ ਮਿੱਤਰ ਆਪਣੇ ਘਰ ਤਾ ਸੰਗ ਕਰ ਕੀੜਾ ਕੀ ਗਾਥਾ ਲੈ ਆਈ ਸ਼ਾਹਿਦ ਕਹਿ ਸਾਥਾ ਜਾਰ ਪਿਆਦਨ ਪਤ ਜੁਦ ਦਵਾਰੇ ਠਾੜ ਕਰ ਦੁਤੀਆ ਮਿੱਤਰ ਕੇ ਗਈ ਦਿਵਸ ਕਹ ਨਾਰ ਘਰ ਕਾਮ ਭੋਗ ਤੇ ਸਾਥ ਕੀਆ ਰੁਚਮਾਨ ਕਰ ਹੋ ਸ਼ਾਹਿਦ ਕਹਿ ਲਿਆਈ ਆਪਣੇ ਤੇ ਸਾਥ ਧਾਰੇ ਚਉਪਈ ਕਹਾਂ ਲਗੇ ਮੈਂ ਕਹਉ ਚਰ ਕਰ ਇਹ ਵਿਦ ਗਈ ਬਹੁਤਨ ਕੇ ਘਰ ਸੰਗ ਸ਼ਾਹਿਦ ਸਭ ਹੀ ਕਰ ਲੀਨੇ ਸਕਲ ਰੁਜੂ ਕਾਜੀ ਕੇ ਕੀਨੇ ਤੇ ਆਪਣੀ ਆਪਣੀ ਤੇ ਮਾਨੈ ਏਕ ਏਕ ਕੋ ਭੇਦ ਨਾ ਜਾਣੈ ਜੋ ਤ੍ਰੀ ਕਹਿਤ ਸੋ ਪੁਰਖ ਬਖਾਨਤ ਆਪ ਆਪ ਕੀ ਬਾਤ ਨਾ ਜਾਣਤ ਸਭ ਸ਼ਾਹਿਦ ਜਬ ਨਜ਼ਰ ਗੁਜਰੇ ਏਕ ਬਚਨ ਵਹਿ ਤ੍ਰਿਆ ਉਚਰੇ ਤਬ ਕਾਜੀ ਸਾਚੀ ਹੈ ਕੀਨੋ ਦਰਬ ਬਟਾਏ ਅਰਧ ਤੇ ਦੀਨੋ ਕਿਨੂ ਨਾ ਤਾਕੋ ਭੇਦ ਵਿਚਾਰਾ ਕਸ਼ਟ ਰਿਤਰੇ ਨਾਰਿ ਦਿਖਾਰਾ ਔਰਨ ਕੀ ਕੋ ਕਹਾ ਬਖਾਨੈ ਆਪ ਆਪ ਮਹਿ ਤੇਉ ਨਾ ਜਾਣੈ ਦੋਹਰਾ ਕਹਾ ਲਖਾ ਤ੍ਰੀ ਕਰਮ ਕਰ ਕੈਸੇ ਕਰਮ ਕਮਾਏ ਭੇਦ ਅਭੇਦ ਸਭ ਆਪ ਮਹਿ ਸਕਾ ਨਾ ਕੋ ਪਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 333 ਚਿਤਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਰਾਜ ਸੈਨਿਕ ਰਾਜਾ ਦਛਨ ਤੇ ਰਾਜਮਤੀ ਸੁਭ ਲਛਨ ਅਮਿਤ ਦਰਬ ਤਨ ਭਰੇ ਪੰਡਾਰਾ ਜਿਨ ਕੋ ਆਪ ਦਵਾਰ ਨਾ ਪਾਰਾ ਪਿੰਗਲ ਦੇ ਤਹ ਸ਼ਾਹ ਦੁਲਾਰੀ ਜਾ ਕੀ ਸਮ ਨਹਿ ਦੁਤੀਐ ਕੁਮਾਰੀ ਨਿਰਖ ਨਿਰਪਤਰੀਯ ਭਈ ਦੀਵਾਨੀ ਤਬ ਤੇ ਰੁਚਿਤ ਖਾਨ ਨਹਿ ਪਾਨੀ ਤਾ ਕੀ ਲਗਨ ਨਿਰਤਨ ਲਾਗੀ ਛੂਟੈ ਕਹਾ ਅਨੋਖੀ ਜਾਗੀ ਸਖੀ ਚੀਨ ਇਕ ਤੂ ਸਿਆਣੀ ਪਠੈ ਦਈ ਨ੍ਰਿਪ ਕੀ ਰਜਤਾਨੀ ਜਿਮ ਤਿਮ ਬਦਾ ਮਿਲਣ ਤਿਹ ਸੰਗਾ ਤਿਹ ਤਨ ਵਿਆਪਿਓ ਅਧਿਕ ਅਨੰਗਾ ਤਿਹ ਭੇਟਣ ਕੋ ਚਿਤ ਲਲਚਾਵੈ ਘਾਤ ਨਾ ਨਿਕਸਨ ਕੀ ਤ੍ਰਿਯ ਪਾਵੈ ਕਹਿਓ ਸ਼ਾਹੋ ਇਕ ਭੂਪ ਬੁਲਾਵਤ ਸਭ ਅੰਨਨ ਕੋ ਨਿਰਖ ਲਿਖਾਵਤ ਬਚਨ ਸੁਣਤਾ ਸ਼ਾਹ ਸਿਧਾਰਾ ਪਰੋ ਬਰੋ ਨਹਿ ਮੂੜ ਵਿਚਾਰਾ ਨਿਕਸਤ ਭਈ ਘਾਤ ਤ੍ਰਿ ਪਾਏ ਭੋ ਕੀਆ ਰਾਜਾ ਸੋ ਜਾਏ ਰਹਿਓ ਮੂੜ ਪਰ ਦਵਾਰ ਬਹਿਠੋ ਭਲਾ ਬੁਰਾ ਕਛ ਲਹਿਓ ਨਾ ਡਿਠੋ ਤ੍ਰੀ ਕਰ ਕੇਲ ਭੂਪ ਸਵਾਈ ਲਿਓ ਸ਼ਾਹ ਘਰ ਬਹੁਰ ਬੁਲਾਈ ਕਹਿਓ ਪ੍ਰਾਤ ਹਮ ਤੁਮ ਦੂ ਜੈ ਹੈ ਰਾਜਾ ਕਾਹਤ ਵਹਿ ਕਰ ਆਏ ਹੈ ਦੋਹਰਾ ਇਹ ਛਲ ਮੂਰਖ ਤੇ ਛਲਾ ਸਕਿਓ ਨ ਭੇਦ ਵਿਚਾਰ ਕਹਾ ਚਰਿਤ ਇਨ ਤ੍ਰਿਏ ਕੀਆ ਨਿਰਪ ਸੰਗ ਰਮੀ ਸੁਧਾਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 334 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਸ਼ਹਿਰ ਸਰੋਹੀ ਕੇ ਵਿਖੈ ਵਿਕਰਤ ਕਰਨੇ ਰਾਏ ਵੀਰ ਬਡੋ ਬਾਂਕੋ ਰਥੀ ਰਾਖਦ ਸਭ ਕੋ ਪਾਏ ਚਉਪਈ ਅਬਲਾ ਦੇ ਰਾਣੀ ਤਾਕੇ ਕਰ ਅਧਿਕ ਪੰਡਿਤਾ ਸਕਲ ਹੁਨਰ ਕਰ ਵੀਰਮ ਦੇ ਪੁੱਤਰ ਤਿਹ ਜਾਇਓ ਤੇਜਵਾਨ ਬਲਵਾਨ ਸੁਹਾਇਓ ਤਾ ਕੀ ਜਾਤ ਨਾ ਪ੍ਰਭਾ ਬਖਾਨੀ ਰੂਪਾ ਨੰਗ ਧਰਿਓ ਹੈ ਜਾਨੀ ਕਹ ਲਗ ਪ੍ਰਭਾ ਕਰੈ ਕਮਨੈ ਕਬ ਨਿਰਖ ਨਿਰਖਸੂਰ ਸਸਰਾਤ ਇੰਦਰ ਦਾਵੇ ਛੈਲ ਛਬੀਲੋ ਕੁਾਰਿਆ ਪਾਰਾ ਆਪ ਕੜਾ ਜਾਨੁਕ ਕਰਤਾਰਾ ਕਨਕ ਅਵਟ ਸਾਚੇ ਜਨ ਢਾਰਿਓ ਰੀਜ ਰਾਤ ਜਿਨ ਬ੍ਰਹਮ ਸਵਾਰਿਓ ਨੈਣ ਫਵਤ ਮ੍ਰਿਗ ਸੇ ਕਜਰਾਰੇ ਕੇਸ ਜਾਲ ਜਨ ਫਾਂਸ ਸਵਾਰੇ ਜਾ ਕੇ ਪਰੇ ਗਰੈ ਸੋਈ ਜਾਣੈ ਬਿਨ ਬੂਝੈ ਕੋਈ ਕਹਾ ਪਛਾਨੈ ਜੇਤਕ ਦੇਤ ਪ੍ਰਭਾ ਸਭ ਹੀ ਕਾਵੇ ਤੇਤਕ ਤੁਹੀ ਤਮਨ ਭੀਤਰ ਛਾਵੇ ਪੁਰਖ ਨਾਰ ਚਿਤ ਵਹਿ ਜੋ ਤਾਹੇ ਕਾਛ ਨਾ ਸੰਭਾਰ ਰਹਾਤ ਤਬ ਵਾਹੇ ਚੰਚਰੀਟ ਦੁੱਧ ਦੇਖ ਬਿਕਾਨੇ ਪਵਰ ਆਜ ਲਗ ਫਿਰਤ دیਵਾਨੇ ਮਹਾਦੇਵ ਤੇ ਨਾਇਕ ਨਿਹਾਰੇ ਆਪ ਲਗ ਬਨ ਮੈਂ ਬਸਤੂ ਘਾਰੇ ਅੜਿਲ ਚਤੁਰਾਨ ਅਨੁਮੁਖ ਚਤੁਰ ਲਖ ਜਾਹੀ ਤੇ ਕਰੈ ਸਿਖ ਬਾਹਨ ਖਟ ਬਦਨ ਸੋ ਜਾਹੀ ਤੇ ਤਰੈ ਪੰਚਾਨਨ ਯਾਤੇ ਸ਼ੁਭੈ ਵਿਚਾਰ ਕਰ ਹੋ ਸਾਹਸਾਨਨ ਨਹੁ ਸਕਾ ਪ੍ਰਭਾ ਕੋ ਸਿੰਧ ਤਰ ਬਈ ਜੇ ਅਬਲਾ ਤੇ ਰੂਪ ਨਿਹਾਰਤ ਲਾਜ ਸਾਜ ਤਨ ਤਾਮ ਵਿਸਾਰਤ ਮਨ ਮੈਂ ਰਾਤ ਮਗਨ ਹੋਇ ਨਾਰੀ ਜਾਨ ਵਿਸਗ ਤਨ ਮ੍ਰਿਗੀ ਪ੍ਰਹਾਰੀ ਸ਼ਾਹ ਜੈਨ ਅੱਲਾਵ ਦੀਨ ਜਹ ਆਇਓ ਕਰ ਰਹਾਨ ਚਾਕਰ ਤਾ ਮਤੀ ਹਜਰਤ ਕੀ ਨਾਰੀ ਤਾਕੇ ਗ੍ਰਹਿ ਇਕ ਪਈ ਕੁਮਾਰੀ ਸ੍ਰੀ ਦਿਮਾਗ ਰੋਸ਼ਨ ਵਹ ਬਾਰੀ ਜਨ ਰਾਤੀ ਪਤ ਤੇ ਭਈ ਕੁਮਾਰੀ ਜਨਕ ਚੀਰ ਚੰਦਰਮਾ ਬਨਾਈ ਤਾਹੀ ਤਾਤੇ ਮੈਂ ਆਤਿਤਾਈ ਭੀਰਮ ਦੇ ਮੁਜਰਾ ਕਹਿ ਆਇਓ ਸ਼ਾਉ ਸੁਤਾ ਕੋ ਹਿਰਦੈ ਚੁਰਾਇਓ ਅਨਕ ਜਤਨੇ ਅਵਲਾ ਕਰ ਹਾਰੀ ਕੈਸਿਉ ਮਿਲਾ ਨਾ ਪ੍ਰੀਤਮ ਪਿਆਰੀ ਕਾਮਾ ਤੁਰਪੀ ਅਦਿਕ ਬਿਗਮ ਜਬ ਪਿਤਾ ਪਾਸ ਤਜ ਲਾਜ ਕਹੀ ਤਬ ਕਹਿ ਬਾਬਲ ਗ੍ਰਹਿ ਗੋਰ ਖੁਦਾਓ ਕਹਿ ਬੀਰਮ ਦੇ ਮੋਹਿ ਪਰ ਦਿਆਓ ਭਲੀ ਭਲੀ ਤਬ ਸ਼ਾਹ ਉਚਾਰੀ ਮੁਸਲਮਾਨ ਵੀਰਮ ਕਰ ਪਿਆਰੀ ਬਹੁਰ ਤਾਹੇ ਤੁਮ ਕਰੋ ਨਿਕਾਹਾ ਜੇ ਸੋ ਤੁਮਰੀ ਲਗੀ ਨਿਗਾਹਾ ਵੀਰਮ ਤੀਰ ਵਜ਼ੀਰ ਪਠਾਇਓ ਸ਼ਾਹ ਕਯੋ ਤਿਹ ਤਾਇ ਸੁਨਾਇਓ ਹਮਰੇ ਦੀਨ ਪ੍ਰਥਮ ਤੁਮ ਆਵਹੁ ਬਹੁਰ ਦਿਲੀਸ ਕੀ ਸਤਾ ਬਿਆਵਹੁ ਵੀਰਮ ਦੇਵ ਕਹਾ ਨਹਿ ਮਾਨਾ ਕਰਿਓ ਆਪਣੇ ਦੇਸ ਪਿਆਨਾ ਪ੍ਰਾਤੇ ਖਬਰ ਦਿਲੀਸ ਜਬ ਪਾਈ ਅਮਿਤ ਸੈਨ ਅਰ ਗਹਨ ਪਠਾਈ ਵੀਰਮ ਦੇਵ ਖਬਰ ਜਬ ਪਾਈ ਪਲਟ ਘਰੀ ਤਨ ਸਾਥ ਲੜਾਈ ਭਾਂਤ ਭਾਂਤ ਭਾਰੀ ਪਟ ਕਾਏ ਤਹਾਂ ਨਾ ਟਿਕੇ ਤਮਨ ਕੇ ਪਾਏ ਕਾਂਧਲ ਵਤ ਰਾਜਾ ਥੋ ਜਹਾਂ ਵੀਰਮ ਦੇਵ ਜਾਤ ਪਇਓ ਤਹਾਂ ਕਾਂਧਲ ਦੇ ਆਗੇ ਜਹ ਰਾਣੀ ਰੂਪਵਾਨ ਗੁਣਵਾਨ ਸਿਆਣੀ ਅੜਿਲ ਕਾਂਧਲ ਦੇ ਰਾਣੀ ਤੇ ਰੂਪ ਨਿਹਾਰ ਕੈ ਗਰੀ ਧਰਨ ਕੇ ਭੀਤਰ ਹੀਏ ਵਿਚਾਰ ਕੈ ਐਸੋ ਇਕ ਪਲ ਕੁਰ ਜੋ ਭੇਟਣ ਪਾਈਐ ਹੋ ਜਨਮ 50 ਲੋ ਸਖੀ ਬਲ ਬਲ ਜਾਈਐ ਚੌਬਈ ਜਾਇ ਸਖੀ ਵੀਰਮ ਦੇ ਪਾਸਾ ਇਹ ਵਿਦ ਸਾਥ ਕਰੀ ਅਰਦਾਸਾ ਕਹਿ ਤੁਮ ਕਾਂਦਲ ਦੇ ਕੋ ਭਜੋ ਕਹਿ ਇਹ ਦੇ ਸਮਾਰੋ ਤਜੋ ਪਾਛੇ ਲਗੀ ਫੌਜ ਤਿਨ ਮਾਨੀ ਦੁਤੀਏ ਰਹਾਨ ਕੀ ਠੌਰ ਨਾ ਜਾਣੀ ਤਾਕੋ ਦੇਸ ਤਰਨ ਨਹਿ ਤਜੋ ਕਾਂਦਲ ਦੇ ਰਾਣੀ ਕਾ ਭਜੋ ਰਾਣੀ ਰਮੀ ਮਿੱਤਰ ਕੇ ਭੋਗਾ ਚਿਤ ਕਹਿ ਦਇ ਤਿਆਗ ਸਭ ਸੋਗਾ ਤਬ ਲਗ ਲਿਖੋ ਸ਼ਾਹ ਕੋ ਆਇਓ ਬਾਜ ਮੰਤਰੀਆਂ ਨੂੰ ਭਾਗ ਸੁਨਾਇਓ ਲਿਖ ਸੋ ਲਿਖਾ ਮਹਿ ਯਹ ਪਠਾਈ ਔਰ ਬਾਦ ਦੂਜੀ ਨਾ ਜਨਾਈ ਕਹਿ ਬੀਰਮ ਕਹ ਬਾਂਧ ਪਠਾਵੋ ਕਹਿ ਮੇਰੇ ਸੰਗ ਜੁਧ ਮਚਾਵੋ ਰਾਣੀ ਬਾਂਧ ਨਾ ਬੀਰਮ ਦਇਓ ਪਹਿਰ ਕੌਂਚ ਵੀ ਬਜਾਇਓ ਨਿਰਪੈ ਚਲੀ ਜੁਧ ਕੇ ਕਾਜਾ ਹੈ ਗੈ ਰਥ ਸਾਜਤ ਸਰ ਸਾਜਾ ਭੁਜੰਗ ਪ੍ਰਿਆ ਛੰਦ ਬਜੋ ਰਾਗ ਮਾਰੂ ਮੰਡੇ ਛਤਰ ਤਾਰੀ ਵਹਿ ਤੀਰ ਤਰਵਾਰ ਕਾਤੀ ਕਟਾਰੀ ਕਹੂੰ ਕੇਤ ਫਾਟੇ ਗਿਰੇ ਛਤਰ ਟੂਟੇ ਕਹੂੰ ਮਤ ਦੰਤੀ ਫਿਰੈ ਬਾਜ ਛੂਟੇ ਕਹੂੰ ਬਾਜ ਜੂਜੇ ਪਰੇ ਹੈ ਮਤੰਗੈ ਕਹੂੰ ਨਾਗ ਮਾਰੇ ਬਿਰਾਜੈ ਉਤੰਗੈ ਕਹੂੰ ਬੀਰ ਡਾਰੇ ਪਰੇ ਬਰਮ ਫਾਟੇ ਕਹੂੰ ਖੇਤ ਖਾਂਡੇ ਲਸੈ ਚਰਮ ਕਾਟੇ ਗਿਰੇ ਬੀਰ ਮਾਰੇ ਕਹਾਂ ਲੋਗ ਗਨਾਉ ਕਹੋ ਜੋ ਸਵੈ ਏਕ ਗ੍ਰੰਥ ਹੈ ਬਨਾਉ ਜਥਾ ਸ਼ਕਤ ਕੈ ਅਲਪਤਾ ਤੇ ਉਚਾਰੋ ਸੁਨੋ ਕਾਨ ਦੈ ਕੈ ਸਵੈ ਹੀ ਪਿਆਰੋ ਕਿਤੈ ਖਾਨ ਢੂਕੇ ਉਤੈ ਰਾਜਨੀਕੇ ਹਠੀ ਰੋਸ ਬਾਢੇ ਸੋ ਗਾਢੇ ਅਨੀਕੇ ਲਰੇ ਕੋਬ ਕਹਿ ਕੈ ਸੋ ਏਕੈ ਨ ਭਾਜੋ ਘਰੀ ਚਾਰ ਲੋ ਸਾਰ ਸੋ ਸਾਰ ਬਾਜੋ ਤਹਾਂ ਸੰਕ ਪੇਰੀ ਕਨੇ ਨਾਦ ਬਾਜੇ ਮਿਰਦੰਗੈ ਮੁਚੰਗੈ ਉਪੰਗੈ ਬਿਰਾਜੇ ਕਹੂੰ ਨਾਏ ਨਾ ਫੀਰੀਐ ਓ ਨਗਾਰੇ ਕਹੂੰ ਝਾਂਜ ਨਾ ਬਜੈ ਘੰਟ ਪਾਰੇ ਕਹੂੰ ਟੂਕ ਟੂਕ ਹੈ ਗਿਰਹਿ ਹੈ ਸਿਪਾਹੀ ਮਰੇ ਸਵਾਮ ਕੇ ਕਾਜੂ ਕੋ ਨਿਵਾਹੀ ਤਹਾਂ ਕੌਜ ਤਾਰੇ ਚੜੇ ਛਤਰ ਧਾਰੀ ਮਿਲੈ ਮੇਲ ਮਾਨੋ ਮਦਾਰੈ ਮਦਾਰੀ ਕਿਤੇ ਭੂਮ ਲੋਟੈ ਸੋ ਹਾਥੈ ਉਚਾਏ ਡਰੈ ਸੇਖ ਜੈਸੇ ਸਮਾਈ ਸਮਾਏ ਜੁਝੇ ਜਵਾਨ ਦਾ ਜਗੇ ਜੋਰ ਜੰਗੈ ਮਨੋ ਪਾਨ ਕੈ ਭੰਗ ਸੋਏ ਮਲੰਗੈ ਬਹਿ ਆਨ ਐਸੇ ਬਚੈ ਵੀਰ ਕੋ ਨ ਲਰਿਓ ਆਨ ਜੋ ਭੈ ਗਇਓ ਜੂਝ ਤੋਨੈ ਹਾਂ ਜੋ ਜਨੰ ਪਾਂਚ ਭਇਓ ਵੀਰ ਖੇਤੰ ਬਿਦਾਰੇ ਪਰੇ ਵੀਰ ਬਿਰੰਦੇ ਵਿਚੇਤੰ ਕਹੂੰ ਵੀਰ ਵੈ ਤਾਲ ਬੀਨਾ ਵਜਾਵੇਂ ਕਹੂੰ ਜੋਗਨੀਐ ਖਰੀ ਗੀਤ ਗਾਵੇਂ ਕਹੂੰ ਲੈ ਬਰੰਗਨ ਬਰੈ ਵੈ ਤਿਸੀ ਕੋ ਲਹੈ ਸਾਮੋਹੇ ਜੁਧ ਜੁਝੋ ਜਿਸੀ ਕੋ ਚਉਪਈ ਜਬ ਹੀ ਸੈਨ ਜੂਝ ਸਭ ਗਈ ਤਾਬ ਤ੍ਰੀ ਸੁਤੈ ਪਠਾਵਤ ਪਈ ਸੋ ਜੂਝ ਜਬ ਸਵਰਗ ਸਿਦਾਇਓ ਦੁਤੀਆ ਪੁੱਤਰ ਤਹ ਔਰ ਪਠਾਇਓ ਸੋ ਗਿਰਿਓ ਜੂਝ ਰਣ ਜਬ ਹੀ ਤੀਜੇ ਸੁਤੈ ਪਠਾਇਓ ਤਬ ਹੀ ਸੋ ਜੂਝ ਜਬ ਗਇਓ ਦਿਵਾਲੈ ਚੌਥੇ ਪੂਤ ਪਠਾਇਓ ਬਾਲੈ ਚਾਰੋ ਗਿਰੇ ਜੂਝ ਸੁਤ ਜਬ ਹੀ ਅਬਲਾ ਚਲੀ ਜੁਧ ਕੋ ਤਬ ਹੀ ਸੂਰ ਬਚੇ ਤੇ ਸਗਲ ਬੁਲਾਇਸ ਲਰਨ ਚਲੀ ਦੁੰਦ ਵੀ ਬਜਾਇਸ ਐਸਾ ਕਰਾ ਬਾਲਤਾ ਜੁੱਦਾ ਰਹੀ ਨਾ ਭਟ ਕਾਹੂ ਮੈਂ ਸੁੱਦਾ ਮਾਰੇ ਪਰੇ ਵੀਰ ਬਿਕਰਾਰਾ ਗੋ ਮੁਖ ਝਾਂਜਰ ਬਸਤਨਗਾਰਾ ਜਾ ਪਰ ਸਿਮਟ ਸਰੋਹੀ ਮਾਰਤੇ ਤਾ ਕੋ ਕਾਟ ਭੂਮ ਸਿਰ ਡਾਰ ਤੇ ਜਾ ਕੇ ਹਣੈ ਤਰਨ ਤਨ ਬਾਨਾ ਕਰੈ ਸੁਭਟ ਮ੍ਰਿਤ ਲੋਕ ਪਿਆਨਾ ਚੁਣ ਚੁਣ ਜਾਨ ਪਖਰੀਆ ਮਾਰੇ ਇੱਕ ਇੱਕ ਤੇ ਦਵੈ ਦਵੈ ਕਰ ਡਾਰੇ ਉਠੀ ਧੂਰ ਲਾਗੀ ਅਸਮਾਨਾ ਅਸ ਚਮਕੈ ਬਿਜਲੀ ਪਰਮਾਨਾ ਕਾਟੇ ਸੁਵਟ ਸਰੋਹਨ ਪਰੇ ਜਨ ਮਾਰ ਦੁਬਰ ਬਿਰਚ ਉਪਰੇ ਗਜ ਜੂਝੇ ਮਾਰੇ ਬਾਗੀ ਰਣ ਜਨ ਕੀੜਾ ਸ਼ਿਵ ਕੋ ਜਹ ਹੈ ਬਨ ਰਣ ਐਸੋ ਅਵਲਾ ਤਿਨ ਕੀ ਆਹ ਪਾਛੇ ਪਇਓ ਨਾ ਆਗੇ ਹੁਆ ਖੰਡ ਖੰਡ ਵੈ ਗਿਰੀ ਧਰਨ ਪਰ ਰਣ ਜੂਝੀ ਭਵ ਸਿੰਧ ਗਈ ਤਰ ਖੰਡ ਖੰਡ ਬਾਜੀ ਪਰ ਭਈ ਤਉ ਨਾ ਛੋਰਿ ਅਯੋਧਨ ਗਈ ਭੂਤ ਪਿਸਾਚ ਗਏ ਪਖਤਾਮਾ ਬਾਗ ਮੋਰ ਤਉ ਭਜੀ ਨਾ ਬਾਮਾ ਪ੍ਰਥਮ ਚਾਰੂ ਪੁੱਤਰ ਜੁਝਾਏ ਬਹੁਰਿਆ ਬੈਰੀ ਬਹੁ ਘਾਏ ਪ੍ਰਥਮ ਬਾਲ ਕੋ ਜਵੈ ਸੰਘਾਰਿਓ ਤੇ ਪਾਛੇ ਬੀਰਮ ਦੇ ਮਾਰਿਓ ਤਾਕੇ ਮਾਰ ਕਾੜ ਸਿਰ ਲਿਓ ਲੈ ਹਾਜ ਹਜਰਤ ਕੇ ਕੀਓ ਤਾਪਿਤ ਪਠੈ ਸੁਤਾ ਪਹਿ ਦੀਨਾ ਅਦਕ ਦੁਖ ਤੁਹੈ ਦੋਇਤਾ ਚੀਨਾ ਦੋਹਰਾ ਜਬ ਬੇਗਮ ਤੇ ਸਵਾਰ ਕੋ ਦੇਖਾ ਸੀ ਸੁਘਾਰੇ ਪਲਟ ਭਰਾ ਤਬ ਮੂੰਡ ਨਿਪ ਤਉ ਨ ਕਬੂਲੀ ਨਾਰੇ ਚਉਬਈ ਬੇਗਮ ਸੋਕ ਮਾਨ ਤਬ ਵੈ ਕੈ ਜਮ ਧਰਹਣਾ ਉਦਰ ਕਰ ਲੈ ਕੈ ਪ੍ਰਾਨ ਮਿੱਤਰ ਕੇ ਲੀਨੇ ਦੀਨਾ ਤ੍ਰਿਗ ਮੋਹ ਕੋ ਜਿਨ ਅਸ ਕਰਮ ਕੀਨਾ ਦੋਹਰਾ ਬੀਰਮ ਦੇ ਰਾਜਾ ਨਿਮਿਤ ਬੇਗਮ ਤਜੇ ਪ੍ਰਾਨ ਸੋ ਕਬ ਸਿਆਮ ਜਾ ਕਥਾ ਕੋ ਤਬ ਹੀ ਭਇਓ ਨਿਦਾਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 335 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਰਾਜ ਸੈਨ ਇੱਕ ਸੁਣਾ ਨਿਰਪਤ ਬਰ ਰਾਜ ਦੇ ਰਾਣੀ ਤਾਕੇ ਘਰ ਰੰਗ ਛੜ ਦੇ ਦੁਹਿਤਾ ਤਾ ਸੋ ਹੈ ਸੁਰ ਨਰ ਰਾਗ ਸੁਰ ਮਨ ਮੋਖ ਹੈ ਬੜਤ ਬੜਤ ਅਵਲਾ ਜਬ ਬਢੀ ਮਦਨ ਸੋ ਨਾਰ ਆਪ ਜਨ ਗੱਢੀ ਮਾਤ ਪਿਤਾ ਚਰਚਾ ਭਈ ਜੋਈ ਪ੍ਰਚੁਰ ਭਈ ਜਗ ਭੀਤਰ ਸੋਈ ਮਾਤਾ ਕਹੀ ਸੁ ਤਾਕੇ ਸੰਗਾ ਚੰਚਲ ਤਾਜਨ ਕਰ ਸੁੰਦਰੰਗਾ ਕਹਾ ਵਿਸ਼ੇਸ਼ ਤੁਜੈ ਤੂੰ ਵਰ ਹੈ ਤਾ ਕੋ ਜੀਤ ਦਾਸ ਲੈ ਕਰ ਹੈ ਸੁਣਤ ਬਾਤਾ ਕਹ ਲਗ ਗਈ ਰਾਖੀ ਗੂੜ ਨਾ ਭਾਗਤ ਪਈ ਜਬ ਅਵਲਾ ਨਿਸਕੋ ਘਰ ਆਈ ਚਲੀ ਤਹਾਂ ਨਰ ਭੇਸ ਬਨਾਈ ਚਲਤ ਚਲਤ ਬਹੁ ਚਿਰ ਤਹ ਗਈ ਜਹਾਂ ਵਿਲਾਸਵਤੀ ਨਗਰੀ ਤਵਣ ਨਗਰ ਚਲ ਜੂਪ ਮਚਾਇਓ ਉਚਨੀ ਸਭ ਹੀ ਠਹਰਾਇਓ ਬੜੇ ਬੜੇ ਜੂਪੀ ਅਬਹਾਰੇ ਮਿਲ ਰਾਜਾ ਕੇ ਤੀਰ ਪੁਕਾਰੇ ਇਕ ਹਾਂ ਐਸ ਜੁਆਰੀ ਆਇਓ ਕਿਸੂ ਪਾਸ ਨ ਜਾਤ ਹਰਾਇਓ ਇਹ ਬਿਦ ਸੁਨੇ ਬਚਨ ਜਬ ਰਾਜਾ ਆਪਨ ਸਜਿਓ ਜੂਪ ਕੋ ਸਾਜਾ ਕਹਿਓ ਤਾਹੇ ਹਿਆ ਲਿਹੋ ਬੁਲਾਏ ਜਿਨ ਜੂਪੀ ਸਭ ਲੈ ਖਰਾਏ ਪ੍ਰਿਤ ਸੁਨ ਬਚਨ ਪਹੁੰਚੇ ਤਾਹਾਂ ਜੂਪਨ ਕੁਾਰ ਹਰਾਵਤ ਜਹਾਂ ਕਹਿਓ ਤਾਹੇ ਤੋ ਹਿਰਾਏ ਬੁਲਾਇਓ ਚਾਤ ਤੋ ਸੋ ਜੂਪ ਮਚਾਇਓ ਨਿਰਭ ਕੇ ਤੀਰ ਤਰਨ ਤਵ ਗਈ ਬਹੁਤ ਜੂਪ ਮਚਾਵਤ ਭਈ ਅਧਿਕ ਦਰਬ ਤਿਨ ਭੂਪ ਹਰਾਇਓ ਬ੍ਰਹਮਾ ਤੇ ਨਹਿ ਜਾਤ ਗਨਾਇਓ ਜਬ ਦਰਬ ਬਹੁਤ ਵਿਦਿਹਾਰਾ ਸੁਤ ਉਪਰ ਪਾਸਾ ਤਹ ਢਾਰਾ ਵਹਿ ਖਰਾਇਓ ਦੇਸ ਲਗਾਇਓ ਜੀਤਾ ਕੁਰ ਭਜਿਓ ਮਨ ਭਾਇਓ ਦੋਰਾ ਜੀ ਸਗਲ ਧਨ ਤਮਨ ਕੋ ਦੀਨਾ ਦੇਸ ਨਿਕਾਰ ਕੁਰ ਜੀਤ ਕਰ ਪਤਿ ਕਰਾ ਬਸੀ ਧਾਮ ਹੋਵੇ ਨਾਰਿੰ ਦੋਹਰਾ ਚੰਚਲਾਨ ਕੇ ਚਰਿਤ ਕੋ ਸਖਤ ਨਾ ਕੋਈ ਵਿਚਾਰ ਬ੍ਰਹਮਾ ਵਿਸ਼ਨ ਸਿਵ ਖਟ ਬਦਨ ਜਿਨ ਸਿਰਜੀ ਕਰਤਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 336 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ